ਸੱਚੇ ਪਾਤਸ਼ਾਹ ਜੀ ਨੇ ਕਿੰਨਿਆਂ ਤੇ ਕਿਰਪਾ ਕੀਤੀ ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਸੱਚੇ ਪਾਤਸ਼ਾਹ ਜੀ ਦੀ ਲੀਲਾ ਇਸ ਤਰ੍ਹਾਂ ਦੀ ਹੈ ਜਿੰਨੀ ਕੋ ਮਾਇਆ ਦੀ ਲੋੜ ਹੁੰਦੀ ਓਨੀ ਕੁ ਹੀ ਲਿਆਉਂਦੇ ਨੇ ਉਸੇ ਤਰ੍ਹਾਂ ਹੀ ਚੱਲਦੀ ਜਾਂਦੀ ਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਬਖਸ਼ੀ ਜੀ ਹੁੰਦੇ ਸੀ ਉਹਨਾਂ ਨੇ ਇੱਕ ਸੁਣਾਇਆ ਕਿ ਸੱਚੇ ਪਾਤਸ਼ਾਹ ਜੀ ਨੇ ਇੱਕ ਘੋੜੀ ਬੜੀ ਪਸੰਦ ਆਈ ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਘੋੜੀ ਲੈਣੀ ਹੈ ਉਹਨਾਂ ਦਿਨਾਂ ਵਿੱਚ ਸ਼ੁਰੂ ਸ਼ੁਰੂ ਚੋਂ ਪਤਾ ਨਹੀਂ 2.5 300 ਦੀ ਘੋੜੀ ਸੀ ਉਹਦਾ ਸੌਦਾ ਕਰ ਲਿਆ ਜਿਸ ਦਿਨ ਘੋੜੀ ਦੇ ਪੈਸੇ ਦੇਣੇ ਸੀ ਘੋੜੀ ਘੋੜੀ ਲਿਆਉਣੀ ਸੀ ਸਾਈ ਦੇ ਚੁੱਕੇ ਸੀ ਬਖਸ਼ੀ ਜੀ ਕਹਿੰਦੇ ਅਸੀਂ ਅਰਜ਼ ਕੀਤੀ ਸੱਚੇ ਪਾਤਸ਼ਾਹ ਹੁਣ ਆ ਸਵਾ 200 ਰੁਪਇਆ ਹੋਰ ਦੇਣ ਵਾਲਾ ਆਪਣੇ ਕੋਲੇ ਤੇ 50 ਰੁਪਇਆ ਵੀ ਹੈ ਨਹੀਂ ਉਹਨਾਂ ਦਿਨਾਂ 'ਚ ਤੁਸੀਂ ਜਾਣਦੇ ਹੋ ਪੈਸੇ ਦੀ ਬਹੁਤ ਕੀਮਤ ਸੀ ਸੱਚੇ ਪਾਤਸ਼ਾਹ ਜੀ ਕੋਈ ਬਚਨ ਨਹੀਂ ਕੀਤਾ ਜਦੋਂ ਪੈਸੇ ਦੇਣੇ ਸੀ ਉਦੋਂ 10 ਮਿੰਟ ਪਹਿਲਾਂ ਇੱਕ ਸੱਜਣ ਆਇਆ ਜਿੰਨੇ ਦੇਣੇ ਸੀ ਪੂਰੇ ਉਹਨੇ ਹੀ ਭੇਟ ਕੀਤੇ ਉਹਨੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਾ ਕੇ ਦੇ ਦਿਓ ਥੋੜੇ ਦਿਨ ਹੋਏ ਨੇ ਇੱਥੇ ਕੋਠੀ ਵਿੱਚ ਸੱਚੇ ਪਾਤਸ਼ਾਹ ਜੀ ਆਏ ਬਾਹਰੋਂ ਦਰਸ਼ਨ ਦੇ ਕੇ ਇੱਕ ਦਿੱਲੀ ਤੋਂ ਲੜਕਾ ਆਇਆ ਉਹਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਮੈਂ 3 ਵੀਲਰ ਚਲਾਉਣਾ ਵਾ ਮੇਰੇ ਤੇ 1.5 ਲੱਖ ਕਰਜ਼ਾ ਹੋ ਗਿਆ ਤੇ ਕਿਰਪਾ ਕਰੋ ਮੈਨੂੰ 1 ਲੱਖ ਜੇ ਹੁਣ ਮਿਲ ਜਾਵੇ ਤੇ ਮੈਂ ਉਹ ਦੇ ਸਕਾਂ ਤੇ ਮੇਰੀ ਰੋਜੀ ਰੋਟੀ ਚੱਲਦੀ ਰਹਿ ਸਕਦੀ ਨਹੀਂ ਤੇ ਉਹ ਬੈਂਕ ਵਾਲੇ ਮੇਰੇ ਤੋਂ ਲੈ ਜਾਣਗੇ ਤੇ ਸੱਚ ਪਾਤਸ਼ਾਹ ਜੀ ਰੁਕਣ ਦਾ ਇਸ਼ਾਰਾ ਕੀਤਾ ਕੋਈ ਨਹੀਂ ਤੇਰਾ ਕਰਦੇ ਆ ਠਹਿਰ ਜਾ ਥੋੜੇ ਚਿਰ ਬਾਅਦ ਹੀ ਸ਼ਾਇਦ ਡਾਲਟਨਗੰਜ ਵਾਲਿਆਂ ਚੋਂ ਇੱਕ ਸੱਜਣ ਆਇਆ ਨਾਜਰ ਸਿੰਘ ਰਾਣੇ ਮੈਨੂੰ ਦੱਸਿਆ ਵੀ ਉੱਥੇ ਖੜੇ ਸੀ ਉਹਨੇ ਆਣ ਕੇ ਪੂਰਾ 1 ਲੱਖ ਹੀ ਭੇਟ ਕੀਤਾ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਨਾਜ਼ਰ ਸਿੰਘ ਨੂੰ ਕਿੰਨੇ ਪੈਸੇ ਨੇ ਉਹਨੇ ਆਖਿਆ ਜੀ 1 ਲੱਖ ਹੈ ਉਸ ਮੁੰਡੇ ਨੂੰ ਦੇ ਦੇ ਇਹ ਸਾਰੀ ਹੁਕਮ ਦੀ ਖੇਡ ਹੈ ਜੇ ਸੱਚੇ ਪਾਤਸ਼ਾਹ ਜੀ ਕਿਸੇ ਦੀ ਮਦਦ ਕਰਦੇ ਨੇ ਕਿਸੇ ਦੀ ਗਰੀਬੀ ਕੱਢਦੇ ਨੇ ਉਸ ਤੇ ਦਇਆ ਕਰਦੇ ਨੇ ਪਰ ਜੇ ਸੱਚੇ ਪਾਤਸ਼ਾਹ ਜੀ ਕਿਸੇ ਦੀ ਭੇਟਾ ਪ੍ਰਵਾਨ ਕਰਦੇ ਨੇ ਉਸ ਤੇ ਬਖਸ਼ਿਸ਼ ਕਰਦੇ ਨੇ ਕਿਉਂਕਿ ਜਿਹਦੀ ਪ੍ਰਵਾਨ ਕੀਤੀ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ ਸਤਗੁਰਾਂ ਦੇ ਚਰਨਾਂ ਵਿੱਚ ਜਿਸ ਭਾਵਨਾ ਨਾਲ ਜਿਸ ਤਰ੍ਹਾਂ ਕੋਈ ਭੇਟ ਕਰਦਾ ਹੈ ਉਹ ਕਈ ਗੁਣਾ ਹੋ ਕੇ ਉਗਦਾ ਹੈ ਵਿਣ ਕਰਮਾ ਕਿਛ ਪਾਈਆ ਨਹੀਂ ਜੇ ਬਹੁ ਤੇਰਾ ਤਾਵੈ ਬਿਨਾ ਕਰਮਾ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਪਰ ਜਿਹੜੇ ਕਰਮ ਨੇ ਉਹ ਇੱਕ ਉਸ ਜ਼ਮੀਨ ਵਿੱਚ ਰੇਗਿਸਤਾਨ ਵਿੱਚ ਜਿੱਥੇ ਵਰਸ਼ਾ ਵਰਸ਼ਾ ਨਹੀਂ ਹੋ ਰਹੀ ਜਿੱਥੇ ਮੀਂਹ ਨਹੀਂ ਪੈਂਦਾ ਉੱਥੇ ਬੀਜਿਆ ਹੋਇਆ ਇੱਕ ਰਕੜ ਭੂਮੀ ਵਿੱਚ ਕੁਝ ਵੀ ਬੀਜਿਆ ਹੋਇਆ ਤੇ ਇੱਕ ਉਪਜਾਊ ਭੂਮੀ ਵਿੱਚ ਜਿੱਥੇ ਸਾਰੇ ਸਾਧਨ ਨੇ ਜਿੱਥੇ ਪੌਣ ਪਾਣੀ ਵੀ ਠੀਕ ਹੈ ਉੱਥੇ ਬੀਜਿਆ ਹੋਇਆ ਬਹੁਤ ਫਰਕ ਪੈਂਦਾ ਹੈ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਸਰਦਾ ਤੇ ਪ੍ਰੇਮ ਦੀ ਭਾਵਨਾ ਨਾਲ ਪੁੰਨ ਦਾਨ ਭਜਨ ਬਾਣੀ ਸੇਵਾ ਜੋਗਸ਼ ਵੀ ਕਰਦੇ ਆ ਉਹ ਇੱਕ ਨਹੀਂ ਕਈ ਗੁਣਾ ਹੋ ਕੇ ਫਲਦਾ ਇੱਕ ਨਹੀਂ ਕਿੰਨੇ ਹੀ ਨੇ ਜਿਨ੍ਹਾਂ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਿਸ ਤਰ੍ਹਾਂ ਇੰਗਲੈਂਡ ਦੀ ਸੰਗਤ ਐਤ ਕੀ ਉਚੇਚੇ ਤੌਰ ਤੇ ਬਹੁਤ ਸਾਰੇ ਸਰੀਰ ਸ਼ਾਇਦ 80 90 ਸਰੀਰ ਉਥੋਂ ਆਏ ਨੇ ਸੱਚੇ ਪਾਤਸ਼ਾਹ ਜੀ ਜਿੱਥੇ ਜਿੱਥੇ ਜਿਵੇਂ ਜਿਵੇਂ ਦੀ ਕਿਰਪਾ ਹੈ ਇੰਗਲੈਂਡ ਦੀ ਸੰਗਤ ਤੇ ਘੱਟੋ ਘੱਟ ਸੱਚੇ ਪਾਤਸ਼ਾਹ ਦੀ ਸ਼ਾਇਦ ਉਚੇਚੀ ਬਖਸ਼ਿਸ਼ ਹੈ ਕਿ ਉਸ ਦੇਸ਼ ਵਿੱਚ ਰਹਿ ਕੇ ਜਿਨ੍ਹਾਂ ਨੇ ਕਿਸੇ ਵੇਲੇ ਹਿੰਦੁਸਤਾਨ ਤੇ ਰਾਜ ਕੀਤਾ ਸੀ ਜਿਨ੍ਹਾਂ ਨੇ ਨਾਮਧਾਰੀਆਂ ਨੂੰ ਕਿੰਨੇ ਕਸ਼ਟ ਦਿੱਤੇ ਸੀ ਜਿਨ੍ਹਾਂ ਨੇ ਸਾਰੀ ਦੁਨੀਆ ਵਿੱਚ ਇੱਕ ਪੱਛਮੀ ਸੱਭਿਅਤਾ ਦਾ ਇੱਕ ਮਾੜੇ ਸੱਭਿਆਚਾਰ ਦਾ ਬੋਲਬਾਲਾ ਕੀਤਾ ਉਸ ਦੇਸ਼ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਉੱਥੇ ਸਾਬਤ ਸੂਰਤ ਸਿੱਖੀ ਸਰੂਪ ਦਾ ਝੰਡਾ ਗੱਡਿਆ ਹੋਇਆ ਤੇ ਨੌਜਵਾਨ ਜਿਹੜੇ ਨੇ ਉਹ ਸ਼ਬਦ ਸੂਰਤ ਸਿੱਖੀ ਸਰੂਪ ਵਿੱਚ ਰਹਿੰਦੇ ਵੀ ਨੇ ਕੀਰਤਨ ਸਿੱਖਦੇ ਨੇ ਕਰਦੇ ਨੇ ਭਜਨ ਬਾਣੀ ਕਰਦੇ ਨੇ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਇਹਨਾਂ ਤੇ ਇਸੇ ਤਰ੍ਹਾਂ ਹੀ ਥਾਈਲੈਂਡ ਵਿੱਚ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਉਹ ਇਹ ਹੈ ਕਿ ਸ਼ਾਇਦ ਨਾਮਧਾਰੀ ਸੰਗਤ ਵਿੱਚੋਂ ਸਭ ਤੋਂ ਅਮੀਰ ਜਿਹੜੇ ਸਿੱਖ ਨੇ ਉਹ ਥਾਈਲੈਂਡ ਵਿੱਚ ਹੀ ਨੇ ਪਰ ਉਹਦੇ ਪਿੱਛੇ ਤੁਸੀਂ ਜਾਣਦੇ ਹੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਵੀ ਰਿਕਾਰਡ ਹੋਇਆ ਸੰਤ ਫੂਲਾ ਸਿੰਘ ਜੀ ਬਾਰੇ ਉੱਥੋਂ ਦੇ ਅੱਜ ਜਿੰਨੇ ਵੀ ਸੇਠ ਨੇ ਜੇ ਉਹਨਾਂ ਦਾ ਇੱਕ ਇੱਕ ਦਾ ਪਿਛੋਕੜ ਵੇਖੀਏ ਉਹਨਾਂ ਤੋਂ ਹੀ ਪੁੱਛੀਏ ਤੇ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਨੇ ਬਹੁਤ ਸਾਰੇ ਵੱਡੇ ਬਿਜ਼ਨਸ ਨਹੀਂ ਸੀ ਕੀਤੇ ਜਿਹਦੇ ਕਰਕੇ ਇਹਨਾਂ ਕੋਲੇ ਇੰਨੀ ਮਾਇਆ ਆਈ ਹੈ ਕਿਉਂਕਿ ਤਨ ਤਨ ਜਿਹ ਤੋਕਾ ਦਿਓ ਤਾਸਿਓ ਨੇਹ ਨਾਕੀਨ ਇਹ ਸਰੀਰ ਇਹ ਧੀਆਂ ਪੁੱਤਰ ਇਹ ਧਨ ਪਦਾਰਥ ਇਹ ਸੁਖ ਦੇਣ ਵਾਲਾ ਕੋਈ ਹੋਰ ਹੈ ਉਹਦੇ ਹੁਕਮ ਵਿੱਚ ਸਾਰੀ ਖੇਡ ਹੈ ਜਦੋਂ ਉਹਦੀ ਰਜਾ ਹੁੰਦੀ ਹੈ ਸਾਰਾ ਕੁਝ ਆ ਜਾਂਦਾ ਸਾਰੇ ਸਾਧਨ ਉਸ ਤਰ੍ਹਾਂ ਦੇ ਬਣ ਜਾਂਦੇ ਨੇ ਸਾਰੀਆਂ ਉਹ ਸਿਆਣਪਾਂ ਆ ਜਾਂਦੀਆਂ ਨੇ ਜਿਸ ਪਾਸੇ ਬੰਦਾ ਵਿਹਾਰ ਕਰਦਾ ਉਸ ਤਰ੍ਹਾਂ ਉਹਨੂੰ ਫਾਇਦਾ ਹੁੰਦਾ ਜਦੋਂ ਉਹ ਬਖਸ਼ਿਸ਼ ਨਹੀਂ ਹੁੰਦੀ ਉਦੋਂ ਸਾਰੇ ਕੀਤੇ ਕਤਰੇ ਸਾਰੇ ਵਾਪਸ ਹੋ ਜਾਂਦੇ ਨੇ ਸਾਰਾ ਕੁਝ ਉੱਜੜ ਜਾਂਦਾ ਹੈ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇਆ ਦਾ ਰਾਜਾਂ ਦੇ ਰਾਜ ਨਹੀਂ ਰਹਿੰਦੇ ਸੰਤ ਸੰਤੋਖ ਸਿੰਘ ਜੀ ਨੇ ਥਾਈਲੈਂਡ ਪਿਆਰਾ ਸਿੰਘ ਸਚਦੇਵ ਇੱਕ ਚੰਗਮਈ ਨੇ ਸੱਜਣ ਮੈਨੂੰ ਉਹਨਾਂ ਦੇ ਨਾਮ ਭੁੱਲ ਗਿਆ ਉਹਨਾਂ ਨੇ ਵੀ ਸੱਚੇ ਪਾਤਸ਼ਾਹ ਜੀ ਨੂੰ ਇੱਕ ਦਿਨ ਅਰਜ਼ ਕੀਤੀ ਗੱਡੀ ਚਲਾ ਰਹੇ ਸੀ ਉਹ ਕਹਿੰਦੇ ਜੀ ਸੱਚੇ ਪਾਤਸ਼ਾਹ ਸਾਡੇ ਪਿਤਾ ਜੀ ਦਿਹਾੜੀ ਕਰਦੇ ਹੁੰਦੇ ਸੀ ਲੱਕੜ ਦਾ ਕੰਮ ਕਰਦੇ ਸੀ ਇਸ ਵੇਲੇ ਸ਼ਾਇਦ ਉਹ ਸੱਜਣ ਅਰਬਾਂ ਵਿੱਚ ਹੋਵੇ ਉਹ ਸੇਠ ਚੰਗਮਈ ਜਿਹੜੇ ਨੇ ਗੁਰਚਰਨ ਸਿੰਘ ਜੀ ਚੰਗਮਈ ਵਾਲੇ ਉਹਨਾਂ ਨੇ ਆਪ ਅਰਜ਼ ਕੀਤੀ ਉਹਨਾਂ ਨੇ ਆਖਿਆ ਸਾਡੇ ਜਿਹੜੇ ਪਿਤਾ ਜੀ ਸੀ ਉਹ ਦਿਹਾੜੀ ਕਰਦੇ ਸੀ ਜਦੋਂ ਉਹਨਾਂ ਕੋਲੇ ਕੁਝ ਕੁ ਵੀ ਪੈਸੇ ਇਕੱਠੇ ਹੋ ਜਾਣੇ ਉਹਨਾਂ ਨੇ ਮੇਲਾ ਕਰਾਉਣਾ ਜਾਂ ਜਾ ਕੇ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨੇ ਆਪਣੇ ਤੰਗੀ ਵਿੱਚੋਂ ਵੀ ਪੈਸੇ ਜੋੜ-ਜੋੜ ਕੇ ਉਹਨਾਂ ਨੇ ਇਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ ਇਸ ਤਰ੍ਹਾਂ ਉਹ ਕਰਦੇ ਰਹੇ ਅੱਜ ਉਹਨਾਂ ਦਾ ਬੀਜਿਆ ਹੋਇਆ ਕਿ ਅਸੀਂ ਖਾ ਰਹੇ ਹਾਂ ਕਿਰਪਾ ਕਰੋ ਅਸੀਂ ਵੀ ਬੀਜ ਸਕੀਏ ਗਿਆਨੀ ਸੰਤੋਖ ਸਿੰਘ ਜੀ ਉਹ ਸਿਰਫ 3000 ਦੀ ਨੌਕਰੀ ਕਰਦੇ ਸੀ ਉਹਨਾਂ ਨੇ 300 ਦਸਵੰਦ ਵੱਖਰਾ ਕੱਢ ਕੇ ਜੇ ਕੋਈ ਭੇਟਾ ਕਰਨੀ ਜਾਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਸੰਗਤ 'ਚ ਮੱਥਾ ਟੇਕਣਾ ਉਹ ਵੱਖਰਾ ਟੇਕਣਾ ਆਪਣੀ ਘਰਵਾਲੀ ਨੂੰ ਕੱਪੜੇ ਲੈਣੇ ਭਾਵੇਂ ਲੇਟ ਹੋ ਜਾਣ ਉਹਦੇ ਘਰ ਦੀਆਂ ਹੋਰ ਲੋੜਾਂ ਭਾਵੇਂ ਲੇਟ ਹੋ ਜਾਣ ਉਹਨਾਂ ਨੇ ਉਹ ਨਹੀਂ ਸੀ ਲੇਟ ਹੋਣ ਦਿੰਦੇ ਅੱਜ ਉਹਨਾਂ ਦਾ ਪੁੱਤਰ ਮਤਾਬ ਸਿੰਘ ਹੈ ਤੁਸੀਂ ਜੇ ਵੇਖੋ ਤੇ ਉਹਨਾਂ ਤੇ ਇੰਨੀ ਬਖਸ਼ਿਸ਼ ਹੈ ਕਿ ਅੱਜ ਉਹਨਾਂ ਨੂੰ ਵੀ ਅਰਬਾਂ ਵਿੱਚ ਕਿਹਾ ਜਾ ਸਕਦਾ ਹੈ ਮੇਰਾ ਕਹਿਣ ਤੋਂ ਭਾਵ ਕਿ ਇਹ ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜਿਹਦੀ ਭੇਟ ਪ੍ਰਵਾਨ ਕਰਦੇ ਨੇ ਉਹ ਤੇ ਬਖਸ਼ਿਸ਼ ਕਰਦੇ ਨੇ ਜਿਸ ਦੀ ਗਰੀਬੀ ਕੱਟਦੇ ਨੇ ਉਸ ਤੇ ਦਇਆ ਕਰਦੇ ਨੇ ਸਾਨੂੰ ਇਹੋ ਜਿਹਾ ਸਤਿਗੁਰੂ ਮਿਲਿਆ ਜਿਹਦੇ ਵਾਸਤੇ ਲਿਖਿਆ ਐਸਾ ਸਤਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ ਵਿਚਹੁ ਆਪ ਜਾਏ ਨਿਰਾ ਇਹੋ ਹੀ ਨਹੀਂ ਥਾਈਲੈਂਡ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਸਹਿਜ ਨਾਲ ਵੀ ਕੋਈ ਬਚਨ ਕਰਦੇ ਨੇ ਸੱਚੇ ਪਾਤਸ਼ਾਹ ਜੀ ਦੇ ਕੀ ਸਤਿਗੁਰੂ ਜੇ ਤੇ ਕਿਰਪਾ ਕਰਨ ਜਿਹੜੇ ਸਿੱਖ ਤੇ ਵੀ ਬਖਸ਼ਿਸ਼ ਕਰ ਦੇਣ ਜਿਹੜਾ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਹੋਵੇ ਉਹ ਵੀ ਸਤਿਗੁਰਾਂ ਦੇ ਮਾਣ ਤੇ ਕੋਈ ਗੱਲ ਕਰ ਦੇਵੇ ਉਹ ਵੀ ਪੂਰੀ ਹੋ ਜਾਂਦੀ ਆ ਸਤਿਗੁਰੂ ਦਾ ਚੀਜ਼ ਹੀ ਬਹੁਤ ਵੱਡੀ ਆ ਤੁਸੀਂ ਜਾਣਦੇ ਹੋ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਇੱਕ ਸਿੰਘਾਂ ਦਾ ਜਥਾ ਜਾ ਰਿਹਾ ਸੀ ਕਿਸੇ ਨੇ ਮਖੌਲ ਕੀਤਾ ਕਿ ਕਿਹਦੇ ਘਰ ਚੱਲਿਆ ਹੈ ਉਹਨਾਂ ਨੇ ਕਿਹਾ ਕਿ ਨਰੈਣ ਸਿੰਘ ਦੇ ਘਰ ਚੱਲਿਆ ਕਹਿੰਦੇ ਫਿਰ ਨਰੈਣ ਸਿੰਘ ਨੂੰ ਤੇ ਜਾੜ ਦੇਣਗੇ ਉਹ ਜਿਹੜੇ ਸੰਤ ਸੀ ਉਹਨਾਂ ਦੇ ਕੰਨੀ ਆਵਾਜ਼ ਪੈ ਗਈ ਜਿਹੜੇ ਦੀਵਾਨ ਲੰਮਦੇ ਜਾ ਰਹੇ ਸੀ ਉਹਨਾਂ ਨੇ ਕਿਹਾ ਕੀ ਆਖਦਾ ਹੈ ਇਹ ਕਹਿੰਦਾ ਨਰੈਣ ਸਿੰਘ ਨੂੰ ਜਾੜ ਦੇਣਗੇ ਕਹਿੰਦੇ ਜਾ ਨਰੈਣ ਸਿੰਘ ਤੈਨੂੰ ਸ਼ਾਹ ਦਾ ਸ਼ਾਹ ਕੀਤਾ ਉਹਨਾਂ ਨੇ ਤਿੰਨ ਵਾਰੀਆਂ ਆਖਿਆ ਉਸ ਮਸਤੀ ਵਿੱਚ ਉਹਨਾਂ ਨੇ ਗੱਲ ਕਰ ਦਿੱਤੀ ਉਹ ਪੂਰੀ ਹੋ ਗਈ ਉਹਨਾਂ ਦੇ ਪੁੱਤਰ ਗਾਂ ਸੇਠ ਹੋਏ ਜਿਹੜੇ ਇੱਕ ਸਧਾਰਨ ਪਰਿਵਾਰ ਵਿੱਚ ਸਧਾਰਨ ਪਿੰਡ ਵਿੱਚ ਰਹਿਣ ਵਾਲੇ ਸੀ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਅੱਗੇ ਦੁਨੀਆ ਦੇ ਸੁੱਖ ਧੀਆਂ ਪੁੱਤਰ ਮਾਇਆ ਐਡੀ ਛੋਟੀ ਚੀਜ਼ ਹੈ ਤੁਸੀਂ ਜਾਣਦੇ ਹੋ ਕਿ ਜਦੋਂ ਆਪਾਂ ਬਾਜ਼ਾਰ ਵਿੱਚੋਂ ਕੋਈ 5 700 1000 2000 5000 ਦੀ ਚੀਜ਼ ਖਰੀਦਣ ਜਾਈਏ ਆਪਾਂ ਉਹ ਪੈਸੇ ਦਿੱਤਿਆਂ ਤੋਂ ਬਿਨਾ ਨਹੀਂ ਖਰੀਦ ਸਕਦੇ ਪਰ ਜੇ ਅਸੀਂ ਕੋਈ ਕਰੋੜ 2 ਕਰੋੜ ਦੀ ਚੀਜ਼ ਖਰੀਦੀ ਹੈ ਤੇ ਉੱਥੇ ਹਜ਼ਾਰਾਂ ਦੀ ਚੀਜ਼ ਜਿਹੜੀ ਹੈ ਉਹ ਸਾਨੂੰ ਇੱਕ ਤੋਹਫੇ ਵਜੋਂ ਇੱਕ ਗਿਫਟ ਵਜੋਂ ਮਿਲ ਜਾਂਦੀ ਆ ਇਸੇ ਤਰ੍ਹਾਂ ਹੀ ਅਸੀਂ ਨਿਸ਼ਕਾਮ ਭਾਵਨਾ ਨਾਲ ਜੇ ਕਰ ਸਕਦੇ ਹੋਈਏ ਜੇ ਕਰੀਏ ਸਤਿਗੁਰੂ ਦੀ ਭਗਤੀ ਸਤਿਗੁਰੂ ਦੀ ਸੇਵਾ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਣ ਫਿਰ ਦੁਨੀਆ ਦੇ ਸੁੱਖ ਸਾਨੂੰ ਨਾ ਮੰਗਣੇ ਪੈਂਦੇ ਨੇ ਇਹ ਐਡੀ ਛੋਟੀ ਚੀਜ਼ ਹੈ ਇਹ ਸਹਿਜ ਨਾਲ ਹੀ ਇੱਕ ਤੋਹਫੇ ਵਜੋਂ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲ ਜਾਂਦੇ ਨੇ ਗੁਰਬਾਣੀ ਵਿੱਚ ਲਿਖਿਆ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਵਿਹਾਰੀ ਕਿਸ ਤਰ੍ਹਾਂ ਹੁੰਦੇ ਨੇ ਕਿ ਅਸੀਂ ਇੰਨਾ ਨਾਮ ਜਪਾਂਗੇ ਇੰਨੇ ਪਾਠ ਕਰਾਵਾਂਗੇ ਇੰਨਾ ਪੁੰਨਦਾਨ ਕਰਾਂਗੇ ਇੰਨੀ ਭੇਟਾ ਕਰਾਂਗੇ ਮੇਰਾ ਇਹ ਕੰਮ ਹੋ ਜਾਏ ਇਹ ਬਿਮਾਰੀ ਹੋ ਗਈ ਇਹ ਕੱਟੀ ਜਾਏ ਮੈਨੂੰ ਪੁੱਤਰ ਮਿਲ ਜਾਏ ਮੈਂ ਇੰਨਾ ਚਿਰ ਜਪ ਤਪ ਕਰਾਂਗਾ ਇਹ ਸਾਰੇ ਸਤਿਗੁਰੂ ਨਾਲ ਸੌਦੇ ਨੇ ਪਰ ਜਿਹੜਾ ਸੇਵਕ ਭਾਵਨਾ ਨਾਲ ਕਰਨਾ ਜਿਹੜਾ ਸਰਦਾ ਤੇ ਪ੍ਰੇਮ ਦੀ ਭਾਵਨਾ ਨਾਲ ਕਰਨਾ ਉਦੋਂ ਭਗਤੀ ਕਰਨੀ ਨਹੀਂ ਪੈਂਦੀ ਆਪ ਹੁੰਦੀ ਹੈ ਉਹਦਾ ਆਨੰਦ ਹੁੰਦਾ ਹੈ ਉਹਦਾ ਰਸ ਹੁੰਦਾ ਹੈ ਉਹ ਇਸ ਤਰ੍ਹਾਂ ਦੀ ਭਗਤੀ ਹੁੰਦੀ ਹੈ ਇੱਕ ਪਹਾੜੀ ਤੇ ਇੱਕ ਸਾਧੂ ਚੜ ਰਿਹਾ ਹੈ ਉਸ ਸਾਧੂ ਦੇ ਨਾਲ ਇੱਕ ਹੋਰ ਲੜਕੀ ਵੀ ਚੜ ਰਹੀ ਉਸੇ ਪਹਾੜੀ ਤੇ ਉਹਨੇ ਆਪਣੇ ਛੋਟੇ ਵੀਰ ਨੂੰ ਚੁੱਕਿਆ ਹੋਇਆ ਉਸ ਸਾਧੂ ਨੇ ਤੀਰਥ ਯਾਤਰਾ ਦਾ ਮੋਢਿਆਂ ਦੇ ਭਾਰ ਚੁੱਕਿਆ ਹੋਇਆ ਦੋਵੇਂ ਪਸੀਨੋ ਪਸੀਨੀ ਹੋਏ ਹੋਏ ਨੇ ਉਹ ਸਾਧੂ ਆਖਦਾ ਬੇਟਾ ਤੈਨੂੰ ਭਾਰ ਲੱਗਿਆ ਹੋਏਗਾ ਮੈਂ ਤੇਰੀ ਮਦਦ ਕਰਾਵਾਂ ਉਹ ਬੱਚੀ ਆਖਦੀ ਨਹੀਂ ਸੰਤ ਜੀ ਭਾਰ ਤੇ ਤੁਸੀਂ ਚੁੱਕਿਆ ਹੋਇਆ ਮੈਂ ਤੇ ਆਪਣੇ ਵੀਰ ਨੂੰ ਚੁੱਕਿਆ ਹੋਇਆ ਮੇਰਾ ਕਹਿਣ ਤੋਂ ਭਾਵ ਕਿ ਦੁਨੀਆ ਦੀ ਤੱਕੜੀ ਤੇ ਤੋਲਿਆਂ ਦੂਆਂ ਦਾ ਭਾਰ ਹੋਏਗਾ ਪਰ ਜਦੋਂ ਅਸੀਂ ਹਿਰਦੇ ਦੀ ਕਸਵੱਟੀ ਤੇ ਵੇਖਾਂਗੇ ਉਦੋਂ ਬਿਸਤਰੇ ਦਾ ਭਾਰ ਹੋ ਸਕਦਾ ਉਸ ਵਿੱਚ ਹੰਕਾਰ ਹੋ ਸਕਦਾ ਉਸ ਬੱਚੇ ਦਾ ਭਾਰ ਨਹੀਂ ਹੋ ਸਕਦਾ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੀ ਪ੍ਰੇਮ ਭਾਵਨਾ ਨਾਲ ਅਬ ਮੈਂ ਰਾਮ ਆਪਣਾ ਕਰ ਜਾਣਿਆ ਜਿਵੇਂ ਉਹਨੇ ਆਖਿਆ ਤੇ ਮੇਰਾ ਵੀਰ ਹੈ ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਨੂੰ ਆਪਣਾ ਸਮਝ ਕੇ ਸਮਰਪਣ ਭਾਵਨਾ ਨਾਲ ਭਗਤੀ ਕਰੀਏ ਸਤਿਗੁਰੂ ਕਿਰਪਾ ਕਰੇ ਸਾਡੀ ਉਸ ਤਰ੍ਹਾਂ ਦੀ ਭਾਵਨਾ ਬਣੇ ਫਿਰ ਕੁਝ ਵੀ ਮੰਗਣਾ ਨਹੀਂ ਪੈਂਦਾ ਸਾਰਾ ਕੁਝ ਆਪਣੇ ਆਪ ਮਿਲਦਾ ਨਾ ਇਹਨਾਂ ਚੀਜ਼ਾਂ ਦੀ ਲੋੜ ਹੀ ਰਹਿੰਦੀ ਹੈ ਅਵਸਥਾ ਇਦੋਂ ਉੱਚੀ ਹੋ ਜਾਂਦੀ ਹੈ ਅਸੀਂ ਜੀਵਨ ਵਿੱਚ ਜਿੰਨਾ ਕੁਝ ਕਰਦੇ ਆਂ ਜਿੰਨੇ ਯਤਨ ਕਰਦੇ ਆਂ ਉਹ ਸਾਰੇ ਸੁਖ ਵਾਸਤੇ ਕਰਦੇ ਆਂ ਪਰ ਜਿਹੜਾ ਸੁਖ ਹੈ ਸੁਖ ਮੰਗਤ ਦੁੱਖ ਆਗੇ ਆਵੇ ਸੋ ਸੁਖ ਮੰਗਿਆ ਹਮ ਹੋ ਨਾ ਪਾਵੇ ਇਸ ਦੁਨੀਆ ਦੇ ਸਾਡੇ ਯਤਨਾਂ ਨਾਲ ਜਿੰਨੇ ਵੀ ਸਾਨੂੰ ਸੁਖ ਮਿਲਦੇ ਨੇ ਉਹਦੇ ਦੂਸਰੇ ਪਾਸੇ ਦੁੱਖ ਹੁੰਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਸ਼ਾਇਦ ਰਿਕਾਰਡ ਪੁੱਤਰ ਮੰਗਿਆ ਸੁਖ ਵਾਸਤੇ ਬਿਮਾਰ ਹੋ ਗਿਆ ਦੁੱਖ ਹੋਇਆ ਉਹ ਆਖੇ ਨਹੀਂ ਲੱਗਦਾ ਦੁਖੀ ਹੋਇਆ ਉਹ ਨਿਕੰਮਾ ਨਿਕਲ ਗਿਆ ਦੁਖੀ ਹੋਇਆ ਅਸੀਂ ਧਨ ਪਦਾਰਥ ਮੰਗਿਆ ਕਿਸੇ ਨੇ ਚੋਰੀ ਕਰ ਲਈ ਉੱਜੜ ਗਿਆ ਨੁਕਸਾਨ ਹੋ ਗਿਆ ਘਾਟਾ ਪੈ ਗਿਆ ਦੁੱਖ ਹੋਇਆ ਪਰ ਜੋ ਜੋ ਸੁਖ ਚਾਹੋ ਸਦਾ ਸਭਨ ਕਹੋ ਤਉ ਹਰ ਕੇ ਰਸ ਪਾਗੋ ਜੋ ਸੁਖ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਸਤਿਗੁਰਾਂ ਦੇ ਚਰਨਾਂ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਨਾਲ ਜਿਹੜਾ ਸੁਖ ਮਿਲਦਾ ਹੈ ਉਹਦੇ ਦੂਸਰੇ ਪਾਸੇ ਦੁੱਖ ਨਹੀਂ ਹੁੰਦਾ ਦੁੱਖ दारू ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਜਦੋਂ ਉਹ ਸੁਖ ਮਿਲਦਾ ਹੈ ਉਹਦੇ ਪਿੱਛੇ ਫਿਰ ਤਾਮ ਉਹਦੇ ਪਿੱਛੇ ਦੁੱਖ ਨਹੀਂ ਹੁੰਦਾ ਸਤਿਗੁਰੂ ਸੁਖ ਦਾ ਦਾਤਾ ਹੈ ਸਤਿਗੁਰੂ ਉਹ ਬਖਸ਼ਿਸ਼ ਕਰਦਾ ਸਾਨੂੰ ਉਹ ਜੀਵਨ ਜਾਜ ਦੱਸਦਾ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਸਤਿਗੁਰੂ ਨੂੰ ਮਿਲ ਕੇ ਅਸੀਂ ਉਹ ਜੀਵਨ ਜੀਉਣ ਦੀ ਜਾਚ ਸਿੱਖਣੀ ਹੈ ਜਿਹਦੇ ਨਾਲ ਸਾਨੂੰ ਕਦੇ ਵੀ ਦੁੱਖ ਨਾ ਲੱਗੇ ਉਹ ਜੀਵਨ ਜਾਚ ਕੀ ਹੈ ਉਹ ਜੀਵਨ ਜਾਚ ਇਹ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਇੱਕ ਬੜੀ ਛੋਟੀ ਜੀ ਗੱਲ ਹੈ ਇੱਕੋ ਹੀ ਤੋਕ ਹੈ ਗੁਰਬਾਣੀ ਇੱਕ ਗਿਆਨ ਦਾ ਸਾਗਰ ਹੈ ਅਧਿਆਤਮਿਕ ਗਿਆਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਸਾਡੇ ਜੀਵਨ ਵਾਸਤੇ ਇੱਕ ਜੀਵਨ ਦਾਨ ਨੇ ਅਸੀਂ ਕਿਸੇ ਇੱਕ ਇੱਕ ਬਚਨ ਨੂੰ ਵੀ ਅਮਲੀ ਰੂਪ ਵਿੱਚ ਮੰਨ ਲਈਏ ਜੇ ਅਸੀਂ ਕਿਸੇ ਦਾ ਬੁਰਾ ਨਹੀਂ ਚਿਤਵਦੇ ਅਸੀਂ ਸੁਖੀ ਹੋ ਸਕਦੇ ਹਾਂ ਮੈਂ ਰਜਨੀਸ਼ ਦਾ ਇੱਕ ਥਾਂ ਤੋਂ ਪੜਿਆ ਉਹਨੇ ਆਖਿਆ ਕਿ ਬਹੁਤ ਸਾਰੇ ਸੱਜਣ ਮੇਰੇ ਕੋਲ ਆਉਂਦੇ ਨੇ ਆਖਦੇ ਨੇ ਕਿ ਇਹ ਆਸ਼ੀਰਵਾਦ ਦਿਓ ਕਿਰਪਾ ਕਰੋ ਬੜਾ ਮਨ ਚ ਕਲੇਸ਼ ਹੈ ਬੜੀ ਇਸ ਤਰ੍ਹਾਂ ਦੀ ਬੇਚੈਨੀ ਹੈ ਦੁਖੀ ਹਾਂ ਉਹਨੇ ਆਖਿਆ ਕਿ ਜੇ ਤੁਸੀਂ ਦੁੱਖ ਬੀਜੇ ਨੇ ਦੁੱਖ ਹੀ ਮਿਲਣਗੇ ਜੇ ਤੁਸੀਂ ਦਸਾਂ ਬੰਦਿਆਂ ਨੂੰ ਦੁੱਖ ਦਿੱਤਾ ਹੈ ਦਸਾਂ ਵੱਲੋਂ ਪ੍ਰਤੀਕਰਮ ਹੋ ਕੇ ਤੁਹਾਨੂੰ ਉਹ ਦੁੱਖ ਹੀ ਆਵੇਗਾ ਜਦੋਂ ਦੁੱਖ ਆਏਗਾ ਤੁਹਾਨੂੰ ਭੁਗਤਣਾ ਪਏਗਾ ਪਰੇਸ਼ਾਨ ਹੋ ਜਾਵੋਗੇ ਸੁੱਖ ਬੀਜਣਾ ਸ਼ੁਰੂ ਕਰ ਦਿਓ ਸੂਬਾ ਗੁਰਦਿਆਲ ਸਿੰਘ ਜੀ ਨੇ ਸੁੰਦਰ ਨਗਰ ਵਾਲੇ ਕੀ ਬੰਗਲੌਰ ਵੀ ਗਏ ਸੀ ਉੱਥੋਂ ਬੰਗਲੌਰ ਤੋਂ ਆਪਣੇ ਫਾਰਮ ਤੋਂ ਸ਼ਹਿਰ ਤੱਕ ਆਉਂਦਿਆਂ ਉਹਨਾਂ ਨੇ ਮੈਨੂੰ ਸੱਚੇ ਪਾਤਸ਼ਾਹ ਦੇ ਬਚਨ ਸੁਣਾਏ ਉਹਨਾਂ ਨੇ ਆਖਿਆ ਕਿ ਅਸੀਂ ਇੱਕ ਵਾਰੀ ਉਹਨਾਂ ਦੇ ਘਰੋਂ ਬੀਬੀ ਐ ਬਿਮਾਰ ਹੋ ਗਈ ਠੀਕ ਨਹੀਂ ਸੀ ਹੋ ਰਹੀ ਭੈਣੀ ਸਾਹਿਬ ਆਏ ਐਕੂਪ੍ਰੈਸ਼ਰ ਕਰਾਇਆ ਠੀਕ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਅਸੀਂ ਵੀ ਲੋਕਾਂ ਦੀ ਸੇਵਾ ਕਰੀਏ ਉਹਨਾਂ ਦੋਹਾਂ ਜੀਆਂ ਨੇ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਜਿਹਦਾ ਵੀ ਉਹ ਇਲਾਜ ਕਰਦੇ ਨੇ ਉਹਨੂੰ ਪੁੱਛਦੇ ਨੇ ਤੂੰ ਮਾਸ ਸ਼ਰਾਬ ਤੇ ਨਹੀਂ ਖਾਂਦਾ ਜੇ ਉਹ ਨਹੀਂ ਖਾਂਦਾ ਫਿਰ ਉਹ ਇਲਾਜ ਕਰਦੇ ਨੇ ਜਾਂ ਮਾਸ ਸ਼ਰਾਬ ਛੱਡ ਜੇ ਨਹੀਂ ਛੱਡ ਸਕਦਾ ਫਿਰ ਅਸੀਂ ਇਲਾਜ ਨਹੀਂ ਕਰਨਾ ਕਿੰਨਿਆਂ ਦਾ ਉਹਨਾਂ ਨੇ ਇਸ ਤਰ੍ਹਾਂ ਮਾਸ ਸ਼ਰਾਬ ਛਡਾਇਆ ਕੋਈ ਕਿਸੇ ਕੋਲੋਂ ਪੈਸਾ ਨਹੀਂ ਲੈਣਾ ਉਸ ਤੋਂ ਬਾਅਦ ਉਹਨਾਂ ਨੂੰ ਭਜਨ ਦੇਣਾ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜਨਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਨੇ ਦੱਸਿਆ ਕਿ ਇੱਕ ਪਹਾੜਨ ਬੀਬੀ ਸੀ ਉਹ ਆਈ ਉਹਦੇ ਤਿੰਨ ਰਸੌਲੀਆਂ ਸੀ ਇੱਕ ਲੱਕ ਵਿੱਚ ਸੀ ਇੱਕ ਸਿਰ ਵਿੱਚ ਸੀ ਇੱਕ ਉਹਨਾਂ ਨੇ ਹੋਰ ਜਗ੍ਹਾ ਦੱਸੀ ਕਿ ਕਿੱਥੇ ਸੀ ਤਿੰਨ ਰਸੌਲੀਆਂ ਸੀ ਬੜੀ ਤਕਲੀਫ ਸੀ ਉਹਦਾ ਐਕੂਪ੍ਰੈਸ਼ਰ ਨਾਲ ਇਲਾਜ ਕਰਨਾ ਸ਼ੁਰੂ ਕੀਤਾ ਆਪਾਂ ਬੜੀ ਚੰਗੀ ਤਰ੍ਹਾਂ ਮੰਨ ਸਕਦੇ ਹਾਂ ਕਿ ਐਕੂਪ੍ਰੈਸ਼ਰ ਨਾਲ ਸ਼ਾਇਦ ਰਸੌਲੀ ਨਹੀਂ ਖਤਮ ਹੋ ਸਕਦੀ ਪਰ ਜਦੋਂ ਕੋਈ ਸਿੱਖ ਜਿਹੜਾ ਉਹ ਕਰਾਮਾਤ ਉੱਥੇ ਵਾਪਰਦੀ ਹੈ ਜਿੱਥੇ ਵਿਸ਼ਵਾਸ ਜਿੱਥੇ ਸਰਦਾ ਪੂਰਨ ਹੁੰਦੀ ਹੈ ਜਿੱਥੇ ਸਮਰਪਣ ਭਾਵਨਾ ਹੁੰਦੀ ਹੈ ਉਹਨਾਂ ਨੇ ਇਲਾਜ ਕਰਨਾ ਸ਼ੁਰੂ ਕੀਤਾ ਉਹ ਬੀਬੀ ਨੂੰ ਭਜਨ ਦੱਸਿਆ ਉਹਨੇ ਨਾਮ ਜਪਣਾ ਸ਼ੁਰੂ ਕੀਤਾ ਤੇ ਉਹਨੇ ਬੀਬੀ ਨੇ ਇੱਕ ਦਿਨ ਆਖਿਆ ਰੋਜ਼ ਇਲਾਜ ਕਰਵਾਉਣ ਆਉਂਦੀ ਰਹੀ ਫਿਰ ਉਹ ਆਖਦੇ ਸੀ ਕਿ ਅਸੀਂ ਜਿਹਦਾ ਵੀ ਇਲਾਜ ਕਰਦੇ ਆ ਉਹਨੂੰ ਆਖਦੇ ਆ ਜਿੰਨਾ ਚਿਰ ਇਲਾਜ ਕਰਾਉਣਾ ਉਹਨਾਂ ਚਿਰ ਸਾਡੇ ਨਾਲ ਗੱਲਾਂ ਨਹੀਂ ਕਰਨੀਆਂ ਤੂੰ ਵੀ ਭਜਨ ਕਰ ਅਸੀਂ ਵੀ ਭਜਨ ਕਰਾਂਗੇ ਤੇ ਇਹ ਇੱਕ ਬਖਸ਼ਿਸ਼ ਹੁੰਦੀ ਹੈ ਜਿਹਦੇ ਨਾਲ ਔਖਦ ਆਣੇ ਰਾਸ ਵਿੱਚ ਆਪ ਖਲੋਆ ਜਦੋਂ ਸਤਿਗੁਰੂ ਕਿਰਪਾ ਕਰਦਾ ਫਿਰ ਵੀ ਕੋਈ ਇਲਾਜ ਅਸਰ ਕਰਦਾ ਪਰ ਜਦੋਂ ਬਖਸ਼ਿਸ਼ ਹੁੰਦੀ ਹੈ ਇਸ ਤੋਂ ਅਗਲੀਆਂ ਗੱਲਾਂ ਵਾਪਰ ਜਾਂਦੀਆਂ ਨੇ ਉਹਨੇ ਆਖਿਆ ਕਿ ਮੈਨੂੰ ਤੁਹਾਡੇ ਵਿਹੜੇ ਵਿੱਚ ਕੋਈ ਚਿੱਟੇ ਕੱਪੜਿਆਂ ਵਾਲਾ ਉਹਨਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਵੀ ਨਹੀਂ ਸੀ ਕੀਤੇ ਮੈਨੂੰ ਉਹ ਤੁਰਦੇ ਫਿਰਦੇ ਦਿਸੇ ਨੇ ਇੱਕ ਦੋ ਵਾਰੀ ਉਹ ਬੀਬੀ ਨੇ ਸੋਚਿਆ ਕਿ ਸ਼ਾਇਦ ਸਾਨੂੰ ਇਹ ਖੁਸ਼ ਕਰ ਲਈ ਉਹਨੇ ਸੱਚ ਪਾਤਸ਼ਾਹ ਦੀ ਤਸਵੀਰ ਵਿਖਾਈ ਇਹ ਇਹੋ ਹੀ ਨੇ ਫਿਰ ਥੋੜੇ ਦਿਨਾਂ ਬਾਅਦ ਉਹਨੇ ਆਖਿਆ ਕਿ ਮੈਨੂੰ ਰਾਤ ਨੂੰ ਤੁਹਾਡੇ ਸਤਿਗੁਰੂ ਜੀ ਦੇ ਦਰਸ਼ਨ ਹੋਏ ਨੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਉਹਨਾਂ ਨੇ ਆਖਿਆ ਤੇਰੇ ਸਿਰ ਦੀ ਰਸੌਲੀ ਖਤਮ ਹੋ ਗਈ ਇਸੇ ਤਰ੍ਹਾਂ ਬੀਬੀ ਨੂੰ ਤਿੰਨ ਵਾਰੀ ਪਹਾੜਨ ਬੀਬੀ ਨੂੰ ਦਰਸ਼ਨ ਹੋਏ ਸੁਪਨੇ ਵਿੱਚ ਤੀਸਰੀ ਵਾਰੀ ਜਦੋਂ ਦਰਸ਼ਨ ਹੋਏ ਤੇ ਲੱਕ ਤੇ ਉਹਦੇ ਹੱਥ ਫੇਰ ਕੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਤੇਰੀ ਇਹ ਵੀ ਰਸੌਲੀ ਖਤਮ ਹੋ ਗਈ ਜਾ ਕੇ ਬਿਸ਼ੱਕ ਹੁਣ ਚੈੱਕ ਕਰਾ ਲੈ ਜਦੋਂ ਇਹਨੂੰ ਬੀਬੀ ਨੂੰ ਦੱਸਿਆ ਆਪਣਾ ਸੂਬਾ ਗੁਰਦਿਆਲ ਸਿੰਘ ਹੋਰਾਂ ਦੇ ਘਰੋਂ ਬੀਬੀ ਨੂੰ ਉਹਨਾਂ ਨੇ ਉਦੋਂ ਬਾਅਦ ਸੱਚੀ ਮੁੱਚੀ ਉਹਦਾ ਟੈਸਟ ਕਰਾਇਆ ਉਹਦੇ ਕੋਈ ਰਸੌਲੀ ਨਹੀਂ ਸੀ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਡਾ ਸਤਿਗੁਰੂ ਉਹ ਹੈ ਜਿਹੜਾ ਜਿਹਦੀ ਬਖਸ਼ਿਸ਼ ਦੇ ਅੱਗੇ ਇਹ ਚੀਜ਼ਾਂ ਬਹੁਤ ਛੋਟੀਆਂ ਨੇ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਕਿਰਪਾ ਨਾਲ ਸਾਰੀ ਦੁਨੀਆ ਦੇ ਰੋਗ ਇੱਕੋ ਇਸ਼ਾਰੇ ਨਾਲ ਕੱਟੇ ਜਾ ਸਕਦੇ ਨੇ ਪਰ ਜੇ ਸਾਨੂੰ ਇਸ ਤਰ੍ਹਾਂ ਦਾ ਸਤਿਗੁਰੂ ਮਿਲਿਆ ਅਸੀਂ ਉਹਦੀ ਚਰਨ ਸਰਨ ਵਿੱਚ ਆ ਕੇ ਜਿੰਨਾ ਵੀ ਹੋ ਸਕੇ ਆਪ ਗਵਾਈਆ ਤਾਸ ਹੋ ਪਾਈਆ ਔਰ ਕੈਸੀ ਚਤਰਾਈ ਦੁਨੀਆ ਦੇ ਵਿੱਚ ਕੁਝ ਪ੍ਰਾਪਤ ਕਰਨ ਦੇ ਵਾਸਤੇ ਜਿੰਨੀਆਂ ਚਲਾਕੀਆਂ ਜਿੰਨੀਆਂ ਸਿਆਣਫਾਂ ਜਿੰਨੀਆਂ ਸਿਆਸਤਾਂ ਹੁੰਦੀਆਂ ਹੋਣਗੀਆਂ ਉਨੇ ਹੀ ਬੰਦੇ ਨੂੰ ਪ੍ਰਭਤਾ ਹਾਸਲ ਹੋ ਸਕੇਗੀ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਜਿੰਨਾ ਗਵਾਲਿਆ ਉਹਨਾਂ ਪਾਲਿਆ ਪੂਰਾ ਗਵਾਲਿਆ ਪੂਰਾ ਹੀ ਪਾਲਿਆ ਅਸੀਂ ਸੱਚੇ ਬਾਸ਼ਾ ਕਿਰਪਾ ਕਰਨ ਯਤਨ ਕਰ ਸਕੀਏ ਜਿੱਥੇ ਜਿੱਥੇ ਵੀ ਰਹਿੰਦੇ ਆ ਉੱਥੇ ਅਸੀਂ ਆਪਣਾ ਆਪ ਗਵਾ ਕੇ ਘੱਟੋ ਘੱਟ ਅਸੀਂ ਜਿਹੜੇ ਸਿੱਖ ਆ ਅਸੀਂ ਇੱਕ ਦੂਸਰੇ ਨਾਲ ਆਪਣਾ ਰਾਬਤਾ ਇਸ ਤਰ੍ਹਾਂ ਦਾ ਕਾਇਮ ਰੱਖੀਏ ਜਿਹੜਾ ਗੁਰਸਿੱਖੀ ਵਾਲਾ ਰਾਬਤਾ ਹੈ ਅਸਨ ਬਸਨ ਤਨ ਤਾਮ ਕਾਹੂ ਮੈਂ ਨਾ ਦੇਖਿਓ ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਗੁਰੂ ਤੇ ਸਿੱਖ ਦਾ ਕੀ ਰਿਸ਼ਤਾ ਹੈ ਤੇ ਸਿੱਖਾਂ ਦਾ ਕੀ ਰਿਸ਼ਤਾ ਹੈ ਤੁਸੀਂ ਜਾਣਦੇ ਹੋ ਭਾਈ ਗੁਰਦਾਸ ਜੀ ਨੇ ਲਿਖਿਆ ਲੇਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਬਾਣਾ ਕੁੱਤੇ ਦੀ ਪੈਰੀ ਪਵੈ ਹੜ ਹੜ ਹੱਸੈ ਲੋਕ ਵਿਡਾਣਾ ਮਜਨੂ ਨਾ ਤੇ ਕੁੱਤਿਆਂ ਦਾ ਪ੍ਰੇਮੀ ਸੀ ਨਾ ਉਹਨੂੰ ਕੁੱਤੇ ਰੱਖਣ ਦਾ ਕੋਈ ਸ਼ੌਂਕ ਸੀ ਨਾ ਉਹਨੂੰ ਉਸ ਕੁੱਤੇ ਨਾਲ ਕੋਈ ਮੋਹ ਸੀ ਨਾ ਲਗਾ ਸੀ ਸਿਰਫ ਉਹਨੂੰ ਇਹ ਸੀ ਕਿ ਜਿੰਨੂੰ ਮੈਂ ਬਹੁਤ ਪਿਆਰ ਕਰਦਾ ਵਾਂ ਉਸ ਰਸਤੇ ਤੋਂ ਆਇਆ ਤੇ ਉਹਦੇ ਪੈਰੀ ਪੁੰਦਾ ਸੀ ਲੋਕੀ ਉਹਨੂੰ ਟਿਚਰਾਂ ਕਰਦੇ ਸੀ ਉਹਦਾ ਕੁੱਤੇ ਪ੍ਰਤੀ ਇਸ ਤਰ੍ਹਾਂ ਦਾ ਜਿਹੜਾ ਸੀ ਉਹਦੀ ਭਾਵਨਾ ਉਹ ਦਰਸਾਉਂਦੀ ਹੈ ਕਿ ਉਹਦਾ ਲੇਲੀ ਪ੍ਰਤੀ ਕਿੰਨਾ ਪਿਆਰ ਹੋਏਗਾ ਇਸੇ ਤਰ੍ਹਾਂ ਹੀ ਜੇ ਅਸੀਂ ਆਪਣੇ ਸਤਿਗੁਰੂ ਦੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਉਹ ਦਰਸਾਉਂਦਾ ਕਿ ਸਾਡਾ ਸਤਿਗੁਰੂ ਪ੍ਰਤੀ ਕਿੰਨਾ ਕੋ ਪਿਆਰ ਹੈ ਜਿੰਨਾ ਜਿੰਨਾ ਅਸੀਂ ਸਤਿਗੁਰੂ ਤੇ ਉਹ ਪਛਾਹ ਹੁੰਦੇ ਜਾਂਦੇ ਆ ਉਹਨਾਂ ਉਹਨਾਂ ਹੀ ਅਸੀਂ ਸਿੱਖ ਵੀ ਇੱਕ ਦੂਸਰੇ ਨਾਲ ਈਰਖਾ ਦਵੇਸ਼ ਦੇ ਵਿੱਚ ਪੈਂਦੇ ਜਾਂਦੇ ਆ ਤੁਸੀਂ ਜਾਣਦੇ ਹੋ ਛੋਟੀਆਂ-ਛੋਟੀਆਂ ਇੱਟਾਂ ਹੁੰਦੀਆਂ ਨੇ ਉਹਨਾਂ ਇੱਟਾਂ ਨੂੰ ਜੋੜ ਕੇ ਕਿੱਡਾ ਵੱਡਾ ਮਹੱਲ ਬਣ ਜਾਂਦਾ ਹੈ ਐਡਾ ਮਜ਼ਬੂਤ ਬਣ ਜਾਂਦਾ ਹੈ ਉਹ ਜੇ ਤੋੜਨਾ ਪਏ ਤੇ ਫਿਰ ਉਹ ਤੋੜਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਪਰ ਜਿਉ ਇੱਟਾਂ ਨੂੰ ਅਸੀਂ ਬਿਨਾਂ ਕੁਝ ਜੋੜ ਲਾਇਆ ਤੋਂ ਖੜਾ ਕਰਨ ਲੱਗੀਏ ਤੇ ਉਹ ਥੋੜੀਆਂ ਜਿਹੀਆਂ ਇੱਟਾਂ ਰੱਖਾਂਗੇ ਤੇ ਉਸ ਤੋਂ ਬਾਅਦ ਉਹ ਡਿੱਗ ਪੈਣਗੀਆਂ 5 7 10 ਫੁੱਟ ਦੀ ਉਚਾਈ ਤੋਂ ਵੱਧ ਨਹੀਂ ਜਾ ਸਕਣਗੀਆਂ ਉਹਨਾਂ ਵਿੱਚ ਜੋੜਨ ਵਾਲੀ ਚੀਜ਼ ਜਿੰਨੀ ਮਜ਼ਬੂਤ ਹੋਏਗੀ ਉਨਾ ਹੀ ਉਹ ਵੱਡਾ ਮਹੱਲ ਬਣ ਸਕੇਗਾ ਇਸੇ ਤਰ੍ਹਾਂ ਜਿਹੜਾ ਸਾਡੇ ਸਤਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਮਹੱਲ ਸਾਰਿਆ ਇਹਦੇ ਵਿੱਚ ਇਤਿਹਾਸ ਵਿੱਚੋਂ ਤੁਸੀਂ ਵੇਖ ਲਓ ਜਿੰਨਾ ਚਿਰ ਸਿੱਖਾਂ ਵਿੱਚ ਇੱਕ ਤੇ ਦੂਸਰੇ ਤੀਸਰੇ ਚੌਥੇ ਸਾਰਿਆਂ ਨਾਲ ਜੋੜਨ ਵਾਲਾ ਵਿਚਾਰ ਸਾਰਿਆਂ ਦੇ ਵਿੱਚ ਸਤਿਗੁਰੂ ਦਾ ਪ੍ਰੇਮ ਸੀ ਉਹਨਾਂ ਚਿਰ ਉਹ ਇੰਨੇ ਮਜ਼ਬੂਤ ਮਹੱਲ ਜੁੜਿਆ ਰਿਹਾ ਮੁਗਲ ਬਾਦਸ਼ਾਹਤ ਨੇ ਅੰਗਰੇਜ਼ਾਂ ਨੇ ਜ਼ੋਰ ਲਾ ਲਿਆ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਪਰ ਇਹ ਤੋੜ ਨਹੀਂ ਸਕੇ ਖਤਮ ਨਹੀਂ ਕਰ ਸਕੇ ਕਿਉਂਕਿ ਉਹਨਾਂ ਸਾਰਿਆਂ ਦੇ ਵਿੱਚ ਜੋੜਨ ਵਾਲੀ ਇੱਕੋ ਚੀਜ਼ ਸੀ ਉਸੇ ਸਤਿਗੁਰੂ ਦਾ ਪ੍ਰੇਮ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਘਟਨਾ ਇੱਕ ਛੋਟੀ ਜੀ ਗੱਲ ਹੈ ਇੱਕ ਸੱਜਣ ਨੇ ਦੱਸਿਆ ਜਿਹੜਾ ਗੈਰ ਨਾਮਧਾਰੀ ਸੀ ਉਹਨੇ ਆਖਿਆ ਸਾਡੇ ਪਿੰਡ ਵਿੱਚ ਇੱਕੋ ਹੀ ਨਾਮਧਾਰੀ ਪਰਿਵਾਰ ਸੀ ਉਹ ਖੇਤੀ ਕਰਦੇ ਸੀ ਉਹਨਾਂ ਨੇ ਗੱਡਾ ਜੋੜਨਾ ਡੰਗਰਾਂ ਨੂੰ ਨਾਲ ਲੈਣਾ ਖੇਤਾਂ ਵਿੱਚ ਚਲੇ ਜਾਣਾ ਦਿਨੇ ਕੰਮ ਕਰਨਾ ਸ਼ਾਮ ਨੂੰ ਘਰੇ ਆ ਜਾਣਾ ਕਹਿੰਦੇ ਸਾਡੇ ਪਿੰਡ ਵਿੱਚ ਦੁਪਹਿਰ ਨੂੰ ਅਸੀਂ ਇੱਕ ਦਿਨ ਬੈਠੇ ਸਾਂ ਬੋਰਡ ਦੀ ਛਾਵੇਂ ਥੜੇ ਬਣੇ ਹੁੰਦੇ ਸੀ ਤੁਸੀਂ ਜਾਣਦੇ ਹੋ ਪਿੰਡਾਂ ਵਿੱਚ ਇੱਕ ਨਾਮਧਾਰੀ ਸੱਜਣ ਆਇਆ ਉਹਨੇ ਬੁਚਕੀ ਜੀ ਚੁੱਕੀ ਹੋਈ ਸੀ ਗੜਵਾ ਡੋਰੀ ਉਹਦੇ ਕੋਲੇ ਸੀ ਉਹਨੇ ਆਖਿਆ ਕਿ ਇੱਥੇ ਕੋਈ ਨਾਮਧਾਰੀ ਸਿੰਘਾਂ ਦਾ ਘਰ ਹੈਗਾ ਪਿੰਡ ਵਾਲੇ ਨੇ ਦੱਸਿਆ ਕਿ ਇੱਕ ਘਰ ਹੈਗਾ ਪਰ ਉਹ ਇਸ ਵੇਲੇ ਘਰੇ ਨਹੀਂ ਗਏ ਤੇ ਤੁਸੀਂ ਸ਼ਾਮ ਨੂੰ ਆਉਣਗੇ ਉਹਨਾਂ ਚਿਰ ਤੁਸੀਂ ਸਾਡੇ ਕੋਲ ਕਿਸੇ ਕੋਲੇ ਬਿਠਾ ਰਹੋ ਜਲ ਪਾਣੀ ਛਕੋ ਕੋਈ ਸੇਵਾ ਦੱਸੋ ਉਹਨੇ ਕਿਹਾ ਜੀ ਮੈਂ ਹੋਰ ਕਿਸੇ ਦੇ ਘਰੋਂ ਨਾਂ ਤੇ ਕੁਝ ਛਕ ਸਕਦਾ ਵਾਂ ਜਿਨ੍ਹਾਂ ਨੇ ਭਜਨ ਨਹੀਂ ਪੁੱਛਿਆ ਸੀ ਕਿਸੇ ਕੋਲੋਂ ਕੁਝ ਨਹੀਂ ਖਾਂਦੇ ਤੇ ਤੁਸੀਂ ਮੈਨੂੰ ਸਿਰਫ ਉਹਨਾਂ ਦਾ ਘਰ ਦੱਸ ਦਿਓ ਉਹ ਜਿਹੜਾ ਸਾਧੂ ਮਹਾਤਮਾ ਕੋਈ ਵੀ ਨਾਮਧਾਰੀ ਸਿੱਖ ਸੀ ਜਿਹੜਾ ਉਹਨਾਂ ਨੇ ਘਰ ਦੱਸਿਆ ਉਹਨਾਂ ਦੇ ਘਰੇ ਜਾ ਕੇ ਉਹਨੇ ਤਾਲਾ ਤੋੜਿਆ ਆਪਣਾ ਇਸ਼ਨਾਨ ਪਾਣੀ ਕੀਤਾ ਪ੍ਰਸ਼ਾਦਾ ਪਾਣੀ ਛਕਿਆ ਤੇ ਆਰਾਮ ਨਾਲ ਪੈ ਗਿਆ ਉਹ ਸਾਰੇ ਬੜੇ ਹੈਰਾਨ ਹੋਏ ਜਾਣਦਾ ਤੱਕ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਉਹਨੇ ਇਹ ਵੀ ਨਹੀਂ ਪਤਾ ਵੀ ਇਸ ਪਿੰਡ 'ਚ ਕੋਈ ਨਾਮਧਾਰੀ ਰਹਿੰਦਾ ਤੇ ਇਹ ਹੁਣ ਲੜਨਗੇ ਇਹਦੇ ਨਾਲ ਆ ਕੇ ਵੀ ਤੂੰ ਸਾਡੇ ਘਰੇ ਖਾ ਕੇ ਕਿਉਂ ਐਵੇਂ ਵੜ ਗਿਆ ਜਿਹੜੇ ਸੱਜਣ ਨੇ ਇਹ ਗੱਲ ਦੱਸੀ ਉਹ ਕਹਿੰਦਾ ਮੈਂ ਇਹਨਾਂ ਨੂੰ ਆਖਿਆ ਵੀ ਇਹਨਾਂ ਨੇ ਲੜਨਾ ਨਹੀਂਗਾ ਇਹਨਾਂ ਦੇ ਇਸ ਤਰ੍ਹਾਂ ਦੇ ਰਿਸ਼ਤੇ ਨੇ ਇਹੋ ਜੀ ਗੱਲ ਤੋਂ ਨਹੀਂ ਲੜਦੇ ਤੁਸੀਂ ਵੇਖ ਲਿਓ ਸਾਡੀ ਜਿੱਦ ਹੋ ਗਈ ਕਹਿੰਦੇ ਸ਼ਾਮ ਨੂੰ ਜਦੋਂ ਪਰਿਵਾਰ ਆਇਆ ਤੇ ਅਸੀਂ ਕਿੰਨੇ ਜਣੇ ਉਹਨਾਂ ਦੇ ਮਗਰ ਹੋ ਤੁਰੇ ਵੀ ਹੁਣ ਵੇਨੇ ਇਹਨਾਂ ਦਾ ਤਮਾਸ਼ਾ ਬਾਕੀ ਸਾਰੇ ਇੱਕ ਵਿਚਾਰਦੇ ਸੀ ਕਿ ਉਹਨਾਂ ਨਾਲ ਜਾ ਕੇ ਲੜੇ ਲੜਨਗੇ ਘਰ ਵਾਲੇ ਉਹ ਸੱਜਣ ਨਾਲ ਮੈਂ ਕਹਿੰਦਾ ਸਾਂ ਨਹੀਂ ਲੜਨਗੇ ਕਹਿੰਦੇ ਜਦੋਂ ਗਏ ਤੇ ਉਹਨਾਂ ਨੇ ਜਾ ਕੇ ਉਹਨਾਂ ਸੰਤਾਂ ਦੇ ਚਰਨੀ ਹੱਥ ਲਾਇਆ ਕਹਿੰਦੇ ਧੰਨ ਭਾਗ ਅੱਜ ਸਾਡਾ ਘਰ ਸਫਲ ਹੋਇਆ ਤੁਸੀਂ ਇਹਨੂੰ ਅੱਜ ਗੁਰੂ ਦਾ ਘਰ ਸਮਝਿਆ ਤੁਸੀਂ ਆਪਣਾ ਘਰ ਸਮਝਿਆ ਅੱਜ ਉਹਨਾਂ ਨੇ ਉਹਨਾਂ ਦੇ ਚਰਨੀ ਤੇ ਉਹਨਾਂ ਦੇ ਉਹਨਾਂ ਦੇ ਚਰਨੀ ਹੱਥ ਲਾਇਆ ਤੇ ਸਾਰੇ ਵੇਖ ਕੇ ਪਿੰਡ ਵਾਲੇ ਹੈਰਾਨ ਹੋ ਗਏ ਕਿ ਇਸ ਤਰ੍ਹਾਂ ਦਾ ਮੋਹ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦਾ ਇੱਕ ਦੂਸਰੇ ਦਾ ਸਤਿਕਾਰ ਸ਼ਾਇਦ ਕਿਸੇ ਵੀ ਰਿਸ਼ਤੇਦਾਰੀ ਵਿੱਚ ਨਾ ਹੋਵੇ ਜਿੰਨਾ ਉਹਨਾਂ ਵਿੱਚ ਸੀ ਇਹ ਹੈ ਸਾਡਾ ਗੁਰਸਿੱਖੀ ਦਾ ਰਿਸ਼ਤਾ ਜੇ ਅਸੀਂ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਜੋੜਨ ਦੀ ਮਜ਼ਬੂਤ ਕਰਨ ਦੀ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਤੇ ਮੈਂ ਸਮਝਦਾ ਕਿ ਸਾਡੇ ਵਿੱਚ ਜਿੱਥੇ ਵੀ ਵੱਖੋ ਵੱਖਰੇ ਸ਼ਹਿਰਾਂ ਵਿੱਚ ਸਾਡੀ ਸੰਗਤ ਵਿੱਚ ਛੋਟੇ-ਛੋਟੇ ਇੱਕ ਦੂਸਰੇ ਨਾਲ ਝਗੜੇ ਜਾਂ ਕੁਛ ਹੈ ਉਹ ਕੁਝ ਵੀ ਨਹੀਂ ਰਹਿ ਸਕਦੇ ਤੇ ਸਾਨੂੰ ਉਸ ਪਰਮ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚੋਂ ਮਿਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਇੱਕ ਹੀ ਆਪਣੀ ਗੱਲ ਕਹਿ ਕੇ ਸਮਾਪਤ ਕਰਾਂਗਾ ਫਿਰ ਪ੍ਰੋਗਰਾਮ ਦੱਸਾਂਗਾ ਗੁਰਬਾਣੀ ਵਿੱਚ ਲਿਖਿਆ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲੱਗਈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਿਮੰਡ ਸਤਗੁਰੂ ਸੁਖ ਦਾ ਦਾਤਾ ਹੈ ਪਾਪਾਂ ਦਾ ਨਾਸ ਕਰਨ ਵਾਲਾ ਹੈ ਸਾਰੇ ਬ੍ਰਹਿਮੰਡ ਵਿੱਚ ਉਹਦੇ ਜਿਹਾ ਕੋਈ ਵੀ ਨਹੀਂ ਸਤਿਗੁਰੂ ਸਿਰਫ ਸੁਖ ਦਿੰਦਾ ਹੈ ਤੁਸੀਂ ਜਾਣਦੇ ਹੋ ਜਿਹੜੇ ਰੁੱਖ ਨੇ ਰੁੱਖ ਧੁੱਪ ਆਪਣੇ ਉੱਤੇ ਸਹਿਣ ਕਰਦਾ ਥੱਲੇ ਬਹਿਣ ਵਾਲਿਆਂ ਨੂੰ ਸੁਖ ਦਿੰਦਾ ਹੈ ਰੁੱਖ ਫਲ ਦਿੰਦਾ ਹੈ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ ਦੂਸਰਿਆਂ ਵਾਸਤੇ ਹੈ ਬਰਸਾਤ ਹੁੰਦੀ ਹੈ ਉਹ ਧਰਤੀ ਦੇ ਵਾਸਤੇ ਹੈ ਇਸੇ ਤਰ੍ਹਾਂ ਹੀ ਸਤਿਗੁਰੂ ਪਰਪਕਾਰ ਦੇ ਵਾਸਤੇ ਹੈ ਸਤਿਗੁਰੂ ਸਿਰਫ ਸੁਖ ਦਿੰਦਾ ਹੈ ਸਾਡੇ ਦੁੱਖ ਕੱਟਦਾ ਹੈ ਜਿਸ ਤਰ੍ਹਾਂ ਨਦੀ ਦਾ ਪਾਣੀ ਸਾਡੀ ਮੈਲ ਲਾਉਂਦਾ ਉਹ ਨਿਰਮਲ ਜਲ ਫਿਰ ਉਸੇ ਤਰ੍ਹਾਂ ਨਿਤਰ ਜਾਂਦਾ ਇੱਕ ਵਾਰੀ ਭਗਵਾਨ ਕ੍ਰਿਸ਼ਨ ਨੇ ਕੁੰਤੀ ਨੂੰ ਆਖਿਆ ਕਿ ਭੂਆ ਤੂੰ ਮੇਰੇ ਤੋਂ ਕਦੀ ਕੁਝ ਨਹੀਂ ਮੰਗਿਆ ਤੂੰ ਮੈਨੂੰ ਕੋਈ ਸੇਵਾ ਦੱਸ ਮੈਂ ਤੇਰੀ ਸੇਵਾ ਕਰ ਸਕਾਂ ਕੁੰਤੀ ਨੇ ਆਖਿਆ ਕ੍ਰਿਸ਼ਨ ਤੂੰ ਜੋ ਕੁਝ ਮੈਂ ਮੰਗ ਲੈਣਾ ਤੂੰ ਮੈਨੂੰ ਦੇ ਨਹੀਂ ਸਕਣਾ ਭਗਵਾਨ ਕ੍ਰਿਸ਼ਨ ਨੇ ਆਖਿਆ ਉਹ ਕਿਹੜੀ ਚੀਜ਼ ਜਿਹੜੀ ਮੈਂ ਨਹੀਂ ਤੈਨੂੰ ਦੇ ਸਕਣੀ ਉਹਨੇ ਆਖਿਆ ਨਹੀਂ ਕ੍ਰਿਸ਼ਨ ਜਿੱਦ ਨਹੀਂ ਕਰੀਦੀ ਤੂੰ ਨਹੀਂ ਦੇ ਸਕਣੀ ਭਗਵਾਨ ਕ੍ਰਿਸ਼ਨ ਨੇ ਆਖਿਆ ਕਿ ਮੈਂ ਫਕੀਰਾਂ ਵਾਂਗੂ ਜ਼ਿੰਦਗੀ ਕੱਢ ਲਵਾਂਗਾ ਪਰ ਤੂੰ ਮੈਨੂੰ ਇੱਕ ਵਾਰੀ ਆਖ ਤੂੰ ਮੇਰੇ ਤੋਂ ਕੋਈ ਮੰਗ ਮੰਗ ਮੈਂ ਤੇਰੀ ਉਹ ਇੱਛਾ ਪੂਰੀ ਕਰਾਂਗਾ ਮੈਂ ਤੈਨੂੰ ਵਚਨ ਦਿੰਨਾ ਵਾਂ ਉਹਨੇ ਆਖਿਆ ਬੱਚਿਆਂ ਵਾਲੀ ਜਿੱਦ ਨਹੀਂ ਕਰੀਦੀ ਤੂੰ ਇਹ ਨਹੀਂ ਕਰ ਸਕਣਾ ਮੈਂ ਤੈਨੂੰ ਦੱਸ ਦਿੰਨੀ ਆ ਮੈਂ ਤੈਨੂੰ ਕਹਿੰਨੀ ਆ ਤੂੰ ਸਾਰੀ ਦੁਨੀਆ ਦੇ ਦੁੱਖ ਹਰੇ ਨੇ ਤੂੰ ਲੋਕਾਂ ਨੂੰ ਸੁੱਖ ਦਿੱਤੇ ਨੇ ਸਾਰੀ ਦੁਨੀਆ ਦੇ ਜਿਹੜੇ ਤੂੰ ਦੁੱਖ ਲੈਣੇ ਉਹ ਤੂੰ ਦੁੱਖ ਮੈਨੂੰ ਦੇ ਦੇ ਭਗਵਾਨ ਕ੍ਰਿਸ਼ਨ ਨੇ ਆਖਿਆ ਇਹ ਤੇ ਮੈਂ ਨਹੀਂ ਕਰ ਸਕਦਾ ਜੇ ਮੈਂ ਭਗਵਾਨ ਆ ਤੇ ਇਸੇ ਕਰਕੇ ਆ ਕਿ ਮੈਂ ਸਿਰਫ ਸੁਖ ਦੇਣਾ ਵਾਂ ਦੁੱਖ ਲੈਣਾ ਵਾਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਇਸੇ ਕਰਕੇ ਨੇ ਤੁਸੀਂ ਜਾਣਦੇ ਹੋ ਇੱਕ ਨਹੀਂ ਦੋ ਨਹੀਂ ਆਪਣੇ ਸਾਰਿਆਂ ਨਾਲ ਕਿੰਨੀਆਂ ਵਾਪਰੀਆਂ ਹੋਈਆਂ ਨੇ ਸਾਡੇ ਕਈ ਵਾਰੀ ਕਿੰਨੇ ਕਿੰਨੇ ਕਿਸ ਤਰ੍ਹਾਂ ਦੇ ਸਰੀਰਕ ਮਾਨਸਿਕ ਵਿਹਾਰਕ ਕਿੰਨੇ ਦੁੱਖ ਸੁੱਖ ਜਿਹੜੇ ਸੀ ਉਹ ਸਤਿਗੁਰਾਂ ਨੇ ਸਾਡੀ ਇੱਕ ਅਰਦਾਸ ਨਾਲ ਕੱਟ ਦਿੰਦੇ ਨੇ ਪਰ ਆਪਾਂ ਸਾਰੇ ਹੀ ਅਰਦਾਸਾਂ ਕਰਦੇ ਆ ਸੱਚੇ ਪਾਤਸ਼ਾਹ ਜੀ ਆਪਣੀ ਦੇਹ ਕਰਕੇ ਆਪਣੇ ਸਰੀਰ ਤੇ ਨਹੀਂ ਇਹ ਕਰਦੇ ਕਿ ਉਹ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਕਿਉਂਕਿ ਸਤਿਗੁਰੂ ਸਿਰਫ ਸੁਖ ਦਿੰਦਾ ਹੈ ਦੁੱਖ ਕੱਟਦਾ ਕਦੀ ਵੀ ਆਪਣਾ ਜਿਹੜਾ ਦੇ ਕਰਕੇ ਸਤਿਗੁਰੂ ਦੁੱਖ ਹੈ ਉਹ ਆਪਣਾ ਨਹੀਂ ਕਿਸੇ ਨੂੰ ਦਿੰਦੇ ਸਾਨੂੰ ਇਹੋ ਜਿਹਾ ਸਤਿਗੁਰੂ ਮਿਲਿਆ ਸਤਿਗੁਰੂ ਕਿਰਪਾ ਕਰਨ ਅਸੀਂ ਉਸ ਸਤਿਗੁਰੂ ਦੀ ਚਰਨ ਸਰਨ ਵਿੱਚ ਸਿੱਖ ਬਣ ਸਕੀਏ ਜੇ ਸਿੱਖ ਬਣ ਜਾਈਏ ਫਿਰ ਗੁਰਮੁਖ ਬਣ ਸਕੀਏ ਇੱਕੋ ਹੀ ਤੁਕ ਵਿੱਚ ਗੁਰਬਾਣੀ ਵਿੱਚ ਸਤਿਗੁਰਾਂ ਨੇ ਨਿਬੇੜਾ ਕੀਤਾ ਗੁਰਮੁਖ ਸੁਖੀਆ ਮਨਮੁਖ ਦੁਖੀਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਰਿਕਾਰਡ ਹੈ ਇਹਦੀ ਸਿਰਫ ਇੰਨੀ ਵਿਆਖਿਆ ਗੁਰਮੁਖ ਜਿਹੜਾ ਗੁਰੂ ਨੂੰ ਮੁੱਖ ਰੱਖਦਾ ਤੇ ਮਨਮੁਖ ਜਿਹੜਾ ਮਨ ਨੂੰ ਮੁੱਖ ਰੱਖਦਾ ਹੈ ਮਨ ਵਿੱਚ ਆਇਆ ਉਹ ਕੀਤਾ ਮਨਮੁਖ ਹੋ ਗਏ ਜੋ ਗੁਰੂ ਦਾ ਹੁਕਮ ਹੈ ਉਸ ਨੂੰ ਮੁੱਖ ਰੱਖਿਆ ਗੁਰਮੁਖ ਹੋ ਗਏ ਜਿਹੜਾ ਗੁਰਮੁਖ ਹੋਏਗਾ ਇਹ ਜ਼ਿੰਦਗੀ ਬਹੁਤ ਛੋਟੀ ਜੀ ਹੈ 4 ਦਿਨ ਦੀ ਖੇਡ ਹੈ ਆਪਣੇ ਸਾਹਮਣੇ ਹੀ ਕਿੰਨੇ ਆਏ ਉਹ ਚਲੇ ਗਏ ਇਸੇ ਤਰ੍ਹਾਂ ਹੀ ਅਸੀਂ ਵੀ ਜਾਣਾ ਤੇ ਚਲੇ ਜਾਣਾ ਪਰ ਜੇ ਅਸੀਂ ਸਦੀਵੀ ਸੁਖ ਪ੍ਰਾਪਤ ਕਰਨਾ ਚਾਹੁੰਦੇ ਆ ਇੱਕ ਸੱਜਣ ਨੇ ਮੈਨੂੰ ਇੱਕ ਦਿਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਇਆ ਕਿ ਬੇਈਮਾਨੀ ਦਾ ਧਨ ਇਕੱਠਾ ਕੀਤਾ ਕਿਸੇ ਦੇ ਨਾਲ ਨਹੀਂ ਜਾਂਦਾ ਉਹ ਸੱਜਣ ਨੇ ਕੋਲੇ ਬੈਠਿਆ ਮੈਨੂੰ ਥੋੜੀ ਜਿਹੀ ਟੀਚਰ ਨਾਲ ਆਖਿਆ ਸਵਾਲ ਕੀਤਾ ਇੱਕ ਇਮਾਨਦਾਰੀ ਦਾ ਧਨ ਇਕੱਠਾ ਕੀਤਾ ਨਾਲ ਚਲਾ ਜਾਂਦਾ ਦੁਨਿਆਵੀ ਤੌਰ ਤੇ ਤੇ ਆਪਾਂ ਵੇਖਾਂਗੇ ਤੇ ਇਸੇ ਤਰ੍ਹਾਂ ਹੀ ਆ ਕਿ ਨਾ ਬੇਈਮਾਨੀ ਦਾ ਧਨ ਇਕੱਠਾ ਕੀਤਾ ਜਾਂਦਾ ਜਦੋਂ ਸਰੀਰ ਵੀ ਨਹੀਂ ਜਾਣਾ ਕੁਝ ਵੀ ਨਹੀਂ ਜਾਣਾ ਤੇ ਕੁਝ ਨਹੀਂ ਜਾਂਦਾ ਪਰ ਮੈਂ ਉਹਨੂੰ ਆਖਿਆ ਕਿ ਚਲਾ ਜਾਂਦਾ ਚਲਾ ਇਸ ਤਰ੍ਹਾਂ ਜਾਂਦਾ ਜਿਹੜੇ ਜੰਮਦੇ ਹੀ ਗਰੀਬ ਪਰਿਵਾਰ ਵਿੱਚ ਜੰਮਦੇ ਨੇ ਸਾਰੀ ਉਮਰ ਇੰਨੀ ਸਿਰਖਪਾਈ ਕਰਦੇ ਨੇ ਉਹਨਾਂ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਉਹਨਾਂ ਨੇ ਪਿੱਛੇ ਬੇਈਮਾਨੀ ਦਾ ਧਨ ਇਕੱਠਾ ਕੀਤਾ ਹੁੰਦਾ ਪਰ ਜੇ ਕਿਸੇ ਨੇ ਧਰਮ ਦੀ ਕਿਰਤ ਕਰਕੇ ਪੁੰਨ ਦਾਨ ਕੀਤਾ ਹੈ ਕਿਸੇ ਸ਼ੁਭ ਕਰਮ ਦੇ ਲੇਖੇ ਲਾਇਆ ਫਿਰ ਉਹਨੂੰ ਉਹਦਾ ਉਹ ਨਾਲ ਜਾਂਦਾ ਹੈ ਉਹਦਾ ਜਨਮਾਂ ਜਨਮਾਂਤਰਾਂ ਤੱਕ ਜਾਂਦਾ ਹੈ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿਛੈ ਹੋਰ ਖਾਏ ਕਨੇਰੀ ਇਹਦਾ ਭਾਵ ਇਹ ਹੈ ਕਿ ਜਿਹੜਾ ਗੁਰਸਿੱਖ ਬਣ ਗਿਆ ਮਨ ਕਰਕੇ ਉਹਦੀ ਤੇ ਮਨ ਦੀ ਭੁੱਖ ਖਤਮ ਹੋ ਗਈ ਉਹਨੂੰ ਤੇ ਕੋਈ ਇੱਛਾ ਨਹੀਂ ਰਹਿ ਗਈ ਦਰਸ਼ਨ ਦੇਖਦਿਆਂ ਭੁੱਖ ਸਭ ਗਈ ਢਾਡੀ ਕੋ ਮੰਗਨ ਚੇਤਨਾ ਆਵੇ ਉਹਦੀ ਤੇ ਭੁੱਖ ਖਤਮ ਹੋ ਗਈ ਪਰ ਤਿੰਨ ਪਿੱਛਾ ਹੋਰ ਖਾਏ ਕਨੇਰੀ ਪੁਸ਼ਤਾਂ ਤੱਕ ਉਹਦੀ ਇਹ ਕਿਰਪਾ ਹੁੰਦੀ ਕਾਲਪੁਰਖ ਦੀ ਕਿ ਪੁਸ਼ਤਾਂ ਤੱਕ ਉਹ ਰੱਜ ਕੇ ਖਾਂਦੇ ਨੇ ਉਹਦੇ ਪਿੱਛੇ ਵੀ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਸਤਿਗੁਰਾਂ ਦੇ ਸਿੱਖਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਆ ਇਹੋ ਜੇ ਏਡੇ ਵੱਡੇ ਕੁੰਭ ਤੇ ਇਕੱਠੇ ਹੋਏ ਆ ਅਸੀਂ ਇਸੇ ਵਾਸਤੇ ਇਹ ਵਿਚਾਰ ਕਰਨ ਲਈ ਇੱਥੇ ਇਕੱਠੇ ਹੁੰਨੇ ਆ ਕਿ ਅਸੀਂ ਸਿੱਖ ਬਣ ਸਕੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰਸਿੱਖੀ ਬਖਸ਼ਣ ਇਹ ਨਹੀਂ ਸ਼ਬਦ ਕਹਿ ਕੇ ਹੁਣ ਮੈਂ ਜਿਹੜਾ ਅੱਜ ਸਵੇਰ ਦਾ ਪ੍ਰੋਗਰਾਮ ਹੈ ਉਹ ਤੁਹਾਨੂੰ ਬੇਨਤੀ ਕਰਾਂਗਾ